ਇਸ ਧਰਤੀ ਦੇ ਉੱਤੇ ਸ਼ਾਨ ਸ਼ਾਹੇ ਕੁਲ ਆਲਮ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਕਿਰਪਾ ਕੀਤੀ ਪੰਜਾਬ ਦੇ ਲੋਕ ਐਨੇ ਬੁਜ਼ਦਿਲ ਪੰਜਾਬ ਦੇ ਲੋਕ ਐਡੇ ਕਾਇਰ ਹੋ ਚੁੱਕੇ ਸਨ ਇਹਨਾਂ ਦੇ ਮਨ ਇੰਨੇ ਕਮਜ਼ੋਰ ਹੋ ਚੁੱਕੇ ਸਨ ਉਹ ਸਵਾਦ ਦੇ ਢੇਰ ਵਰਗੇ ਹੋ ਚੁੱਕੇ ਸਨ ਕਿ ਜੇ ਸਵਾਦ ਦੇ ਢੇਰ ਵਿੱਚ ਕੋਈ ਇੱਕ ਵੀ ਚੰਗਾੜੀ ਨਾ ਮਗਦੀ ਹੋਵੇ ਜਿਹਦਾ ਜੀ ਚਾਹੇ ਉੱਤੇ ਪੈਰ ਧਰ ਕੇ ਲਟੜ ਕੇ ਲੰਘ ਜਾਏ ਪੰਜਾਬ ਦੇ ਲੋਕ ਇਹੋ ਜਿਹੇ ਸਨ ਪੰਜਾਬ ਦਾ ਬੁਜ਼ਦਿਲੀ ਤੇ ਬੇਅਰਖੇ ਲੋਕ ਸਤਿਗੁਰੂ ਰਾਮ ਸਿੰਘ ਨੇ ਐਸੇ ਧਰਤੀ ਤੇ ਖਲੋ ਕੇ ਆਖਿਆ ਪੰਜਾਬ ਦੇ ਲੋਕੋ ਬੇਅਣਖੀ ਦੇ ਜੀਵਨ ਨਾਲੋਂ ਬੇਅਣਖੀ ਦੇ ਜੀਵਨ ਨਾਲੋਂ ਲੱਖ ਗੁਣਾ ਦੇ ਮਰਨਾ ਚੰਗਾ ਬੇਣਖੀ ਦੇ ਜੀਵਨ ਨਾਲੋਂ ਲੱਖ ਗੁਣਾ ਦੇ ਮਰਨਾ ਚੰਗਾ ਉਹ ਦੇਸ਼ ਧਰਮ ਦੀ ਹਾਨੀ ਤੋਂ ਘੁੱਟ ਜਾਮ ਸ਼ਹਾਦਤ ਭਰਨਾ ਚੰਗਾ ਦੇਸ਼ ਧਰਮ ਦੀ ਹਾਨੀ ਤੋਂ ਘੁੱਟ ਜਾਮ ਸ਼ਹਾਦਤ ਭਰਨਾ ਚੰਗਾ ਨਾਰਾ ਲਾ ਮਨਸੂਰ ਦੇ ਵਾਂਗੂ ਕਾਮਲ ਕਲਮਾ ਪੜਨਾ ਚੰਗਾ ਤੇ ਤਖਤ ਗਿਰਾਵਣ ਖਾਤਰ ਸਿੱਖੋ ਤਖਤੇ ਉਤੇ ਚੜਨਾ ਚੰਗਾ ਇਹ ਪੰਜਾਬੀ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਗੈਰਤ ਅਣਖ ਜੋ ਖਤਮ ਕਰ ਦਿੱਤੀ ਹੈ ਹੋ ਚੁੱਕੀ ਹੈ ਤੁਹਾਡੀ ਧਾਰਮਿਕ ਪੱਖੋਂ ਹਰ ਪੱਖੋਂ ਹੀ ਉਹ ਦੁਬਾਰਾ ਫੇਰ ਮੈਂ ਇਹੋ ਜਿਹਾ ਪੰਜਾਬ ਇਹੋ ਜਿਹਾ ਹਿੰਦੁਸਤਾਨ ਨਹੀਂ ਵੇਖਣਾ ਚਾਹੁੰਦਾ ਗੁਰਮੁਖ ਪਿਆਰਿਓ ਜਿਹੜੇ ਉਹਨਾਂ ਦੇ ਉਸ ਟਾਈਮ ਸਿੱਖ ਨਾਲ ਵੀ ਗਏ ਨਾ ਮਨ ਦੀ ਮਜ਼ਬੂਤੀ ਕਿਹੋ ਜੀ ਚੀਜ਼ ਹੈ ਇਹ ਸਾਰਿਆਂ ਦੇ ਮਨ ਉਹ ਤੇ ਕੋਈ ਚੀਜ਼ ਵੀ ਕੁਦਰਤ ਨੇ ਕੋਈ ਨਹੀਂ ਬਣਾਈ ਮਨ ਵੀ ਨਹੀਂ ਕੋਈ ਜਿਹਾ ਬਣਾਇਆ ਸਰੀਰ ਵੀ ਕੋਈ ਜਿਹਾ ਬਣਾਇਆ 4 ਅਰਬ ਤੋਂ ਉੱਤੇ ਨੇ ਆਸ ਵੇਲੇ ਦੁਨੀਆ ਦੇ ਜੋੜੇ ਪਰ ਕੋਈ ਕਿਸੇ ਨਾਲ ਹਰਪ੍ਰਭ ਜੀ ਇਹ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਉਸ ਟਾਈਮ ਤੇ ਵੀ ਉਹ ਲੋਕ ਸਨ ਜਿਹੜੇ ਬੁਜ਼ਦਿਲ ਵੀ ਸਨ ਕਾਇਲ ਵੀ ਸਨ ਲੇਕਿਨ ਬਹਾਦਰ ਲੋਕ ਵੀ ਹੈਗੇ ਸਨ ਔਰ ਸੱਤ ਨਾਲ ਉਦੋਂ ਵੀ ਜੁੜਨ ਤੋਂ ਲੋਕ ਭੱਜਦੇ ਰਹੇ ਤੇ ਨਾ ਜੁੜਿਆ ਜਾਵੇ ਪਰ ਜਿਹੜੇ ਸੱਤ ਸਤਿਗੁਰੂ ਰਾਮ ਸਿੰਘ ਦੇ ਨਾਲ ਜਿਹੜੇ ਲੋਕ ਜੁੜੇ ਉਹਨਾਂ ਨੇ ਇੱਕ ਨਕਸ਼ਾ ਬਣਾ ਦਿੱਤਾ ਇੱਕ ਰਸਤਾ ਬਣਾ ਦਿੱਤਾ ਉਸ ਰਸਤੇ ਦੇ ਉੱਤੇ ਚੱਲ ਕੇ ਉਸ ਰਸਤੇ ਦੇ ਉੱਤੇ ਤੁਰ ਕੇ ਅੱਜ 50 ਸਾਲ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਏ ਨੇ 50 ਸਾਲਾਂ ਦੇ ਜਸ਼ਨ ਮਨਾਏ ਜਾਂਦੇ ਨੇ ਪਰ ਸਤਿਗੁਰੂ ਰਾਮ ਸਿੰਘ ਨੇ ਉਸ ਜ਼ਮਾਨੇ ਵਿੱਚ ਕਿਹਾ ਸੀ ਕਿ ਮੈਂ ਆ ਸੇਧ ਦੇਣ ਲੱਗਾ ਉਹਨਾਂ ਤੋਂ ਸੇਧ ਲੈ ਕੇ ਪਰ ਉਹ ਜਿਹੜੇ ਆਸ ਵੇਲੇ ਸਮਝਦੇ ਨੇ ਉਹ ਕਹਿੰਦੇ ਆਜ਼ਾਦੀ ਅਸਾਂ ਲੈ ਕੇ ਦਿੱਤੀ ਹੈ ਆਜ਼ਾਦੀ ਦੇ ਵਾਸਤੇ ਅਸਾਂ ਲੜਾਈ ਲੜੀ ਆ ਪਰ ਉਹ ਸੇਧ ਸਤਿਗੁਰੂ ਰਾਮ ਸਿੰਘ ਨੇ 50 ਸਾਲ ਪਹਿਲਾਂ ਦਿੱਤੀ ਸੀ ਤੇ ਜਿਹੜੀ ਗਈ ਗਵਾਤੀ ਸਿੱਖੀ ਵੀ ਸੀ ਨਾ ਉਹਨੂੰ ਫੇਰ ਉਹਦੇ ਵਿੱਚ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਵਿੱਚ ਸਿੱਖੀ ਜਜ਼ਬਾ ਪੈਦਾ ਕਰਨ ਵਾਸਤੇ ਪੜ ਕੇ ਦੇਖੋ ਗਿਆਨੀ ਗਿਆਨ ਸਿੰਘ ਸਿੱਖੀ ਕਿਹੋ ਜੀ ਸੀ ਉਹਦੇ ਤੇ ਮੈਂ ਇੱਕ ਚੀਜ਼ ਲਿਖੀ ਸੀ ਛੋਟੀ ਜਿਹੀ ਮੈਂ ਅੱਜ ਕਰ ਦੇਣਾ ਫਿਰ ਪਤਾ ਨਹੀਂ ਟਾਈਮ ਹੀ ਪੈ ਜਾਣਾ ਸਿੱਖ ਰਾਜ ਹੋਇਆ ਖਤਮ ਪੰਜਾਬ ਨੂੰ ਸੀ ਅੰਗਰੇਜ਼ਾਂ ਮੱਲਿਆ ਜਿੰਦਾ ਤੇ ਦਲੀਪ ਦੋਵੇਂ ਮਾਵਾ ਪੁੱਤਰਾਂ ਨੂੰ ਇੰਗਲੈਂਡ ਕੱਲਿਆ ਝੰਡਾ ਯੂਨੀਅਨ ਜਾਗਦਾ ਲਾਹੌਰ ਤੇ ਵੀ ਆਪਣਾ ਝੁਲਾਇਆ ਸੀ ਜੇ ਗੁਰੂ ਰਾਮ ਸਿੰਘ ਉਹਦਾ ਬਾਈ ਕਾਟਦਾ ਉਹ ਪਿਗਲ ਬਜਾਇਆ ਉਹ ਨੂਰ ਹੀਰਾ ਲਾਗੇ ਬਿੱਲੇ ਲੁੱਟ ਕੇ ਬਿਸ਼ਾਨ ਸੀ ਜੋ ਤਾਜ ਦੀ ਮਿੱਟੀ ਵਿੱਚ ਰੁਲੀ ਅਣਖ ਪੰਜਾਬ ਤੇ ਰਾਜ ਤੇ ਸਮਾਜ ਦੀ ਗੂੜੀ ਨੀਂਦਰ ਗੁਲਾਮੀ ਦੇ ਜਿਸ ਤੇ ਹੋਏ ਦੇਸ਼ ਨੂੰ ਜਗਾਇਆ ਸੀ ਇਹ ਗੁਰੂ ਰਾਮ ਸਿੰਘ ਯੋਧ ਬਾਈ ਕਾਰ ਪਿਗਲ ਵਜਾਇਆ ਸੀ ਖਾਨ ਪਹਿਰਾਨ ਅੰਗਰੇਜ਼ ਕਰਦਾ ਸੀ ਗੱਭਰੂ ਪੰਜਾਬੀਆਂ ਛਟਕੇ ਹਲਾਲ ਤੇ ਸ਼ਰਾਬ ਖਾਨੀਆਂ ਜਿੰਨੇ ਤਸੀ ਖਰਾਬੀਆਂ ਦੁਖੀਏ ਦੁਖੀਏ ਗਰੀਬ ਮਜ਼ਲੂਮਾਂ ਤਾਂ ਹੀ ਡਾਡਾ ਜਾਬ ਰਸਤਾ ਸੀ ਤੇ ਗੁਰੂ ਰਾਮ ਸਿੰਘ ਉਹ ਬਾਈ ਘਰ ਦਾ ਵਜਾਇਆ ਸੀ ਨਖਾਲਸੇ ਨੂੰ ਖਾਲਸ ਬਣਾਉਣ ਦੇ ਲਈ ਤੇ ਰਾਏ ਸਿੰਘ ਨੂੰ ਕਿਹਾ ਜਾਇ ਕੇ ਹਜ਼ੂਰ ਸਾਹਿਬ ਦਸਵੇਂ ਗੁਰਾਂ ਦੀ ਮਾਰੀ ਯਾਦਾਂ ਨੂੰ ਲਿਆ ਅੰਮ੍ਰਿਤ ਕਰਕੇ ਸਿਆਲ ਚ ਪਿਆਰ ਮਾਈਆਂ ਨੂੰ ਛਕਾਇਆ ਸੀ ਤੇ ਗੁਰੂ ਰਾਮ ਸਿੰਘ ਉਹਦਾ ਬਾਈ ਘਰ ਦਾ ਵਜਾਇਆ ਸੀ ਕਪੜਾ ਬਣਾਇਆ ਅੰਗਰੇਜ਼ੀ ਰਾਜ ਦਾ ਤੇ ਅਸਲੋਂ ਨਹੀਂ ਪਾਵਣਾ ਕੋੜੇ ਉਠ ਬੈਲ ਗੱਡੀਆਂ ਸਫਰ ਲਈ ਰੇਲ ਤੇ ਜਾਵਣਾ ਪਿੰਡੋ ਪਿੰਡੀ ਢਾਗ ਦਾ ਹੀ ਮਹਿਕਮਾ ਵੀ ਆਪਣਾ ਚਲਾ ਸੀ ਤੇ ਗੁਰੂ ਰਾਮ ਸਿੰਘ ਉਹਦਾ ਬਾਈ ਕਾੜਦਾ ਬਿਗਲ ਵਜਾਇਆ ਸੀ ਕਾਲਜ ਸਕੂਲ ਬਿੱਲੀਆਂ ਦੇ ਬਣੇ ਦੀ ਤੇ ਕਾਰੀ ਉਹ ਬਣਾਈ ਨਾ ਹਸਪੀਟਲਾਂ 'ਚ ਕੋਈ ਮਰੀਜ਼ ਜਾਏ ਕੇ ਤੇ ਲਵੇਗਾ ਦਵਾਈ ਨਾ ਨਰਦਾ ਨਾ ਪਾਣੀ ਕੋਈ ਕੂਕਾ ਪੀਂਦਾ ਨਾ ਫਸਲਾਂ ਨੂੰ ਲਾਇਆ ਸੀ ਤੇ ਗੁਰੂ ਰਾਮ ਸਿੰਘ ਉਹ ਬਾਈ ਕਾੜਦਾ ਪਿਗਲ ਵਜਾਇਆ ਸੀ ਪੂਰ ਨੇ ਜੋ ਪਾਏ ਦੇਸ਼ ਦੀ ਆਜ਼ਾਦੀ ਲਈ ਲੈ ਪਾਉਂਦੀ ਨੇ ਉਹਨਾਂ ਉੱਤੇ ਚੱਲਣਾ ਸਿਖਾਇਆ ਦੇਸ਼ ਨੂੰ ਜਵਾਰ ਲਾਲ ਗਾਂਧੀ ਨੇ ਵਾਕਿਆ ਤੇ ਸਾਰਾ ਇਤਿਹਾਸ ਦਾ ਅਮਰ ਖੋਲ ਕੇ ਸੁਣਾਇਆ ਸੀ ਤੇ ਗੁਰੂ ਰਾਮ ਸਿੰਘ ਉਹਦਾ ਭਾਈ ਬਾੜ